ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਫਰੀਦਾ ਰੋਟੀ ਮੇਰੀ ਕਾਠ ਕੀ ਮੈਂ ਤਾਂ ਕਾਠ ਦੀ ਰੋਟੀ ਆ ਕਾਠ ਦੀ ਰੋਟੀ ਨੂੰ ਸਵਾਦ ਨਹੀਂ ਲੱਗਦੀ ਇਹ ਕਾਠ ਦੀ ਰੋਟੀ ਆ ਵੇਹੀ ਰੋਟੀ ਕਾਠ ਵਰਗੀ ਹੋ ਜਾਂਦੀ ਆ ਪਰ ਜੇ ਬਾਸੀ ਰੋਟੀ ਜਾਂਦੀ ਆ ਮਿੱਠੀ ਹੋ ਜਾਂਦੀ ਆ ਜਿੰਨੀ ਰੋਟੀ ਪੁਰਾਣੀ ਹੋ ਜਵੇ ਚਿਰਾਣੀ ਹੋ ਜਵੇ ਪੁਰਾਣੀ ਤਾਂ ਨਹੀਂ ਚਿਰਾਣੀ ਹੋ ਜਵੇ ਦੇਰ ਦੀ ਪੱਕੀ ਹੋਵੇ ਉਹਦੀ ਮਿੱਠੀ ਹੁੰਦੀ ਫਿਰ ਜਿੰਨਾ ਚਿਰ ਉਹਨੂੰ ਮੂੰਹ ਦੇ ਵਿੱਚ ਚਿਮੋੜੀ ਜਾਈਏ ਉਹਨਾਂ ਜ਼ਿਆਦਾ ਮਿੱਠੀ ਹੁੰਦੀ ਹੈ ਗੁਰਬਾਣੀ ਬੇਦਵਾਣੀ ਸਭ ਤੋਂ ਪਹਿਲਾ ਗ੍ਰੰਥ ਹੈ ਲਿਖਿਆ ਹੋਇਆ ਇਹ ਤੋਂ ਪਹਿਲਾਂ ਕੋਈ ਗ੍ਰੰਥ ਨਹੀਂ ਲਿਖਿਆ ਹੋਇਆ ਸਭ ਤੋਂ ਪਹਿਲਾਂ ਵੇਦਵਾਣੀ ਲਿਖੀ ਗਈ ਹੈ ਤਤਾਤਰਾ ਕੋਲ ਕੋਈ ਗ੍ਰੰਥ ਨਹੀਂ ਹੈ ਉਹਨਾਂ ਤਤਾਤਰਾ ਨੂੰ ਹੋਇਆ ਨਾ ਗਿਆਨ ਉਦੋਂ ਪਹਿਲਾਂ ਤਾਂ ਕੋਈ ਗ੍ਰੰਥ ਨਹੀਂ ਹੈ ਉਦੋਂ ਪਹਿਲਾਂ ਤਾਂ ਆਦਮੀ ਦੇ ਆਪਣੇ ਲੈਵਲ ਤੇ ਨੇ ਵੇਦ ਬਾਣੀ ਜਿਹੜੀ ਹੈਗੀ ਤੁਰਕੀ ਬਾਣੀ ਜਿਹੜੀ ਹੈ ਉਹ ਗਿਆਨ ਹੈ ਇੱਕ ਜਿਹੜਾ ਜੋ ਦਤਾਤਰਾ ਨੂੰ ਕਿਹਾ ਵੀ ਤੈਨੂੰ ਭਾਈ ਗਿਆਨ ਚਾਹੀਦਾ ਕਿਹੜਾ ਗਿਆਨ ਚਾਹੀਦਾ ਸੰਸਾਰ ਚ ਹੈ ਨਹੀਂ ਸੀ ਤੂੰ ਗੁਰੂ ਬਣਾ ਗੁਰੂ ਬਣਾ ਲੈ ਤੇ ਇਹ ਬਹੁਤ ਪੁਰਾਣਾ ਇਹੀ ਰੋਟੀ ਹੈ ਮੇਰੀ ਕੋ ਕਹਿੰਦਾ ਜਪੀਏ ਨਾਮ ਜਪੀਏ ਅੰਨ ਜਪੀਏ ਨਾਮ ਅੰਨ ਕੇ ਸਾਧ ਜਿਵੇਂ ਆਪਾਂ ਅੰਨ ਨੂੰ ਰੋਟੀ ਸੁੱਕੀ ਨੂੰ ਦੁਬਾਰਾ ਮੂੰਹ 'ਚ ਚਿੱਠੀ ਜਾਈਏ ਚਿੱਠੀ ਜਾਈਏ ਚਿੱਠੀ ਜਾਈਏ ਉਹ ਜੇ ਸ਼ੱਕਰ ਪੈਦਾ ਮਿਠਾਸ ਪੈਦਾ ਹੋ ਜਾਂਦੀ ਅਰੋਨੀ ਉਬਰੀਕ ਹੋ ਜਾਂਦੀ ਹੈ ਐ ਜਿੰਨਾ ਗੁਰਬਾਣੀ ਨੂੰ ਵਿਚਾਰੀ ਜਾਈਏ ਵਿਚਾਰੀ ਜਾਈਏ ਵਿਚਾਰੀ ਜਾਈਏ ਆਪੇ ਮਿੱਠੀ ਲੱਗਣ ਲੱਗ ਜਾਂਦੀ ਮਿੱਠਾ ਜੋ ਹੀ ਪੈਦਾ ਹੋ ਜਾਂਦਾ ਰੋਟੀ ਮੇਰੀ ਕਾਠ ਕੀ ਇਹ ਬੜੀ ਰੁੱਖੀ ਸੁਖੀ ਹੈ ਸੁਖੀ ਵੀ ਹੈ ਸੁਖੀ ਹੈ ਸੁਖਦਾਇਕ ਹੈ ਸੁਖੀ ਹੈ ਸੁਖੀ ਵੀ ਹੈ ਇਧਰ ਰੋਟੀ ਮੇਰੀ ਕਾਟ ਕੀ ਲਾਉਣ ਮੇਰੀ ਭੁੱਖ ਤਾਂ ਹੀ ਹੋਰ ਥਾਂ ਆਊਗਾ ਸੁਖੀ ਲੱਭਦਾ ਤਾਂ ਸੁਖੀ ਆ ਗਿਆ ਨਾ ਮੈਂ ਝੋਪੜੀ ਕਰਾਂਗੇ ਅੱਗੇ ਆਊਗਾ ਅਗਲਾ ਸਲੋਕ ਆਊ ਹਾਂ ਸੁਖੀ ਖਾਏ ਸੁਖੀ ਹੈ ਸੁਖੀ ਦੀ ਸੁਖਦਾਇਕ ਸੁਖੀ ਹੈ ਸੁਖੀ ਤਾਂ ਹੈ ਨਹੀਂ ਸੁਖੀ ਸੁਖੀ ਜਿਹੜੀ ਹੁੰਦੀ ਆ ਨਾ ਉਹ ਸੁੱਕੀ ਦੇ ਸੰਸ ਵਿੱਚ ਆ ਜੂ ਇੱਥੇ ਸੁਖੀ ਹੈ ਗਲੈਂਕੜੇ ਵਰਤੇ ਨੇ ਸੁਖਦਾਇਕ ਹੈ ਰੁੱਖੀ ਜ਼ਰੂਰ ਹੈ ਔਂਕੜ ਫਰੀਦਾ ਰੋਟੀ ਮੇਰੀ ਕਾਟ ਕੀ ਲਾਉਣ ਮੇਰੀ ਭੁੱਖ ਹਾਂ ਜਿਨ੍ਹਾਂ ਰਾਧੀ ਚੋਪੜੀ ਘੜੇ ਸਹਿਣਗੇ ਦੁੱਖ ਇਹ ਹੈਗਾ ਲਾਵਣ ਮੇਰੀ ਭੁੱਖ ਨਾਲ ਨੂੰ ਕੀ ਹੈ ਨਾਲ ਨੂੰ ਕੁਝ ਵੀ ਨਹੀਂ ਹੈ ਇੱਕੋ ਹੀ ਚੀਜ਼ ਹੈ ਰੋਟੀ ਕਾਟ ਦੀ ਦੂਜੀ ਚੀਜ਼ ਨਹੀਂ ਇਹਦੇ ਨਾਲ ਨਾਮ ਹੈ ਨਾਮ ਹੈ ਹੋਰ ਕੁਝ ਨਹੀਂ ਹੈਗਾ ਪਰ ਨਾਲ ਨੂੰ ਤਾਂ ਬਿਨਾਂ ਰੋਟੀ ਸਵਾਦ ਨਹੀਂ ਲੱਗਦੀ ਜੇ ਕੁਝ ਨਾਲ ਨੂੰ ਨਾ ਹੋਵੇ ਰੋਟੀ ਸਵਾਦ ਨਹੀਂ ਲੱਗਦੀ ਨਾੜ ਨੂੰ ਰੋਗ ਬਣਾਉਂਦੇ ਨੇ ਉਹ ਕਹਿੰਦਾ ਮੇਰੀ ਭੁੱਖ ਹੀ ਸਵਾਦ ਹੈ ਭੁੱਖ ਚਣੇ ਵੀ ਬਦਾਮ ਹੁੰਦੇ ਨੇ ਚਣੇ ਦੇ ਨਾਲ ਕੁਛ ਨਹੀਂ ਨਾਲ ਲਿਖਿਆ ਹੋਇਆ ਕੱਲੇ ਛੋਲੇ ਹੀ ਬਦਾਮ ਹੁੰਦੇ ਨੇ ਇਹ ਵੀ ਕੱਲੇ ਛੋਲਿਆਂ ਦੀ ਰੋਟੀ ਹੈ ਚਾਹੇ ਕਣਕ ਦੀ ਹੋਵੇ ਜਾਂ ਛੋਲਿਆਂ ਦੀ ਹੋਵੇ ਨਾਲ ਦੀ ਹੋਈ ਹੈ ਨਾ ਮੇਰੀ ਭੁੱਖੇ ਸਲੂਣੇ ਨਾਲ ਨੂੰ ਬਸ ਭੁੱਖੇ ਮੈਨੂੰ ਇੰਨੀ ਜ਼ਿਆਦਾ ਹੈ ਕਿ ਬਸ ਤੂੰ ਆਉਣ ਦੇ ਰੂਹ ਰੋਟੀ ਨੂੰ ਲੋੜ ਦੇ ਬਾਕੀ ਨਾਲ ਨੂੰ ਲੋੜ ਨਹੀਂ ਹੈ ਕਿਸੇ ਚੀਜ਼ ਦੀ ਜਿਨ੍ਹਾਂ ਖਾਦੀ ਚੋਪੜੀ ਘੜੇ ਸਹਿਣਗੇ ਜਿਹੜੇ ਕਹਿੰਦੇ ਸੀ ਵੀ ਭਾਈ ਇਹ ਤਾਂ ਰੋਟੀ ਸਵਾਦ ਨਹੀਂ ਲੱਗਦੀ ਚੋਪੜੇ ਤੇ ਮਿਲਦੀ ਰੋਟੀ ਸਵਾਦ ਲੱਗਦੀ ਉਹਨਾਂ ਨੇ ਫਿਰ ਚੋਪੜੀਆਂ ਬਣਾ ਲੀਆਂ ਸਿਮਰਤ ਸ਼ਾਸਤਰ ਪਹਿਲਾਂ ਸੀ ਬੇਦ ਫਿਰ ਇਹ ਜੋ ਚੋਪੜੀਆਂ ਸਿਮਰਤ ਸ਼ਾਸਤਰ ਬਣਾ ਲੈ ਸਾਡੇ ਵੀ ਆ ਦੂਏ ਬਣਾ ਲੈ ਨਾਲ ਕਹਾਣੀਆਂ ਬਣਾ ਲੀਆਂ ਸਾਖੀਆਂ ਬਣਾ ਲੀਆਂ ਉਥੋਂ ਆ ਮਿਲ ਗਿਆ ਉਹ ਮਾਤਾ ਸਲਖਣੀ ਨੂੰ ਸੱਤ ਪੁੱਤ ਮਿਲ ਗਏ ਤੇ ਫਿਰ ਤਾਂ ਬੋਝ ਬਣ ਗਈ ਨਾਨੀਆਂ ਦੇ ਤਾਂ ਭੀੜਾਂ ਇਕੱਠੀਆਂ ਹੋ ਜਾਣਗੀਆਂ ਉੱਥੇ ਫਿਰ ਤਾਂ ਚੱਲ ਪਈ ਦੁਕਾਨ ਇੱਕੋ ਸਾਖੀ ਨਾਲ ਦੁਕਾਨ ਚੱਲ ਪਈ ਇਹੀ ਤਾਂ ਲੋੜ ਹੈ ਲੋਕਾਂ ਨੂੰ ਇਹ ਚੋਪੜੀਆਂ ਦੀਆਂ ਗੱਲਾਂ ਨੇ ਗੁਰਬਾਣੀ ਨੇ ਗੁਰਬਾਣੀ ਕਹਿੰਦੇ ਆ ਜੰਮਣ ਵਾਲਾ ਨਾ ਹੁਕਮ ਹੈ ਹੁਕਮ ਤੇ ਬਿਨਾਂ ਕੁਝ ਨਹੀਂ ਹੋ ਸਕਦਾ ਇਸ ਕਰਕੇ ਉਹ ਗੁਰਬਾਣੀ ਨੂੰ ਉਲਟਦਾ ਨਹੀਂ ਜੀ ਹੋ ਸਕਦਾ ਹੋ ਕਿਉਂ ਨਹੀਂ ਸਕਦਾ ਪੱਥਰ ਜੋ ਵੀ ਦਰਸ਼ਨ ਹੋ ਸਕਦੇ ਨੇ ਜੇ ਪੱਥਰ ਸਿੱਧਾ ਹੋਵੇ ਚਲ ਇਹ ਚੋਪੜੀ ਐ ਇਹ ਚੋਪੜੀਆਂ ਗੱਲ ਗੱਲਾਂ ਗੁਰਬਾਣੀ ਦੀ ਗੱਲ ਸਪਸ਼ਟ ਹੈ ਇਹ ਤਾਂ ਜਾਏਗਾ ਕਵਣੇ ਮਾਰਗ ਲਾਏ ਕਾ ਸੰਗਤ ਕਰ ਸੇਵਕੀ ਕਾ ਹਰ ਕੇ ਗੁੰਗਾ ਹਾਂਜੀ